ਸਾਗਰ ਮੇਰ ਉਦਿਆਨ ਬਨ ਨਵਖੰਡ ਬਸੁਦਾ ਭਰਮ ਮੂਸਨ ਪ੍ਰੇਮ ਪਿਰਮ ਕੈ ਗਨੋ ਏਕ ਕਰ ਕਰਮ ਹਾਂਜੀ ਇਹ ਜਿਹੜਾ ਸਾਗਰ ਹੈਗਾ ਦਾ ਪਾਣੀ ਦਾ ਬਣਾਇਆ ਸਮੁੰਦਰ ਮੇਰ ਪਹਾੜ ਬਣਾਏ ਹੋਏ ਨੇ ਉਦਿਆਨ ਜੰਗਲ ਬਣਾਏ ਹੋਏ ਨੇ ਬਣ ਦਰਖਤ ਨੇ ਵਿੱਚ ਨਵਖੰਡ ਨੌਖੰਡ ਪ੍ਰਥਵੀ ਹੈ ਪਸੂ ਧਰਤੀ ਇਹ ਭਰਮ ਇਹ ਭਰਮਣ ਵਾਸਤੇ ਜੀਵ ਦੇ ਜੀਵਾਂ ਦੇ ਘੁੰਮਣ ਫਿਰਨ ਵਾਸਤੇ ਜਿਹੜੀ ਇਹ ਸਭ ਕੁਝ ਬਣਾਇਆ ਹੈ ਰਚਨਾ ਹੈ ਜਿਹੜੀ RAM ਨੇ ਬਣਾਈ ਹੋਈ ਮੁਸਨ ਪ੍ਰੇਮ ਪ੍ਰੇਮ ਕੇ ਇਹ ਪ੍ਰੇਮ ਦਾ ਪ੍ਰੇਮ ਹੈ ਤੇਰੇ ਨਾਲ ਤਾਂ ਤੇਰੇ ਵਾਸਤੇ ਹੀ ਬਣਾਈ ਹੈ ਜੀਵਾਂ ਵਾਸਤੇ ਬਣਾਈ ਹੈ ਇਹ ਉਹਦੇ ਪ੍ਰੇਮ ਦੀ ਨਿਸ਼ਾਨੀ ਹੈ ਇਹਨਾਂ ਕੋ ਬਣਾ ਕੇ ਦਿੱਤਾ ਹੈ ਤੁਹਾਨੂੰ ਪਹਿਲਾਂ ਹੀ ਇਹ ਤੁਸੀਂ ਇਹਨੂੰ ਸਾਰੀ ਨੂੰ ਕੀ ਕਹੋ ਕਿ ਉਹਦਾ ਕਰਮ ਹੈ ਉਹਦੀ ਤੁਹਾਡੇ ਤੇ ਕਿਰਪਾ ਹੈ ਇਹੀ ਤਾਂ ਉਹਦੀ ਕਿਰਪਾ ਕਿਰਪਾ ਪ੍ਰੇਮ ਦੀ ਨਿਸ਼ਾਨੀ ਹੈ ਉਹਦੇ ਅੰਦਰ ਪ੍ਰੇਮ ਹੈ ਇਹਨਾਂ ਕੋ ਪਹਿਲਾਂ ਹੀ ਬਣਾ ਕੇ ਤੁਹਾਨੂੰ ਭੇਜਿਆ ਹੋਇਆ ਤਾਂ ਤੁਹਾਨੂੰ ਜਨਮ ਦਿੱਤਾ ਔਰ ਉਹਦੀ ਦੇਖਭਾਲ ਸਾਰੀ ਆਪ ਕਰਦਾ ਵੀ ਪੈਂਦਾ ਟਾਈਮ ਤੇ ਸੂਰਜ ਚੜਦਾ ਕੀ ਕੁਝ ਕਰ ਰਿਹਾ ਇਹ ਉਹਦਾ ਕਰਮ ਹੈ ਸਾਡੇ ਤੇ ਇਹੀ ਉਹਦੀ ਕਿਰਪਾ ਹੈ ਇਹਨੂੰ ਉਹਦੀ ਕਿਰਪਾ ਮੰਨੋ ਕੇਵਲ ਹੋਰ ਕੁਝ ਨਹੀਂ ਹੈ ਵੀ ਇੱਕ ਮਨੋ ਚਿੱਤ ਦੇ ਇੱਕ ਹੋਣ ਵਾਸਤੇ ਸਮਝੋ ਬਖਸ਼ਿਸ਼ ਹੈ ਜੋ ਦਿੱਤਾ ਸਾਰਾ ਕੁਝ ਹੈ ਜੀ ਹਾਂ ਇਹ ਬਖਸ਼ਿਸ਼ ਹੈ ਕਰਮ ਹੈ ਤੁਹਾਡੇ ਤੇ ਪਰਮੇਸ਼ਰ ਦਾ ਜਿਹੜੀ ਰਚਨਾ ਬਣਾ ਕੇ ਦਿੱਤੀ ਹੈ ਵਰਤਣੀ ਅਸੀਂ ਹੈ ਬਣਾਈ ਹੋਣੇ ਹੈ ਇੰਤਜ਼ਾਮ ਹੋ ਰੱਖਦਾ ਹੈ ਸਭ ਕੁਝ ਨਿਗਾਹ ਹੋ ਰੱਖਦਾ ਹੈ ਸਾਰੀ ਰਚਨਾ ਉਹਨੇ ਕੀਤੀ ਹੈ ਚਿੰਤਾ ਉਹਨੂੰ ਹੈ ਸਾਰੀ ਦੀ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਹੈ ਜੀ ਹਾਂ ਸਾਡੇ ਧਰਮ ਕਮਾਉਣ ਵਾਸਤੇ ਆ ਥਾਪ ਕੇ ਰੱਖੀ ਹੈ ਉਹਨੇ ਪਹਿਲਾਂ ਹੀ ਬਣਾ ਕੇ ਠੀਕ ਹੈ ਪਰ ਅਸੀਂ ਕਿਸੇ ਇਹਨਾਂ ਚੀਜ਼ਾਂ 'ਚ ਨਾ ਖੋਜੀਏ ਮੇਰ ਉਦਿਆਨ ਬਨ ਇਹ ਮੰਨ ਕੇ ਚੱਲੋ ਵੀ ਉਹਦੇ ਉਹਦੀ ਕਿਰਪਾ ਸਾਡੇ ਤੇ ਇੰਨੀ ਕੀਤੀ ਹੋਈ ਆ ਉਹਦੇ ਨਾਲ ਪ੍ਰੇਮ ਸਾਡਾ ਹੋਣਾ ਚਾਹੀਦਾ ਅਸੀਂ ਉਹਨੂੰ ਧਿਆਨ ਦੇਈ ਨਹੀਂ ਠੀਕ ਹੈ ਮਤਲਬ ਕਹਿਣ ਦਾ ਭਾਵ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਬਾਹਰਲੇ ਸਰੀਰ ਵਾਸਤੇ ਸਭ ਕੁਝ ਬਣਾਇਆ ਪਰ ਅਸਲੀ ਗੱਲ ਆ ਏਕ ਹੋਣ ਦੀ ਜੋ ਸਿੱਖਿਆ ਉਹ ਲੈਣੀ ਸੀ ਉਹਦੇ ਵਾਸਤੇ ਤਾਂ ਸਭ ਕੁਝ ਕੀਤਾ ਹੀ ਆ ਉਹਨੇ ਬਾਲੇ ਸ਼ਰੀਰ ਤੇ ਬਿਨਾ ਇੱਕ ਤਾਂ ਹੋ ਨਹੀਂ ਸਕਦੀ ਸੀ ਬਾਲੇ ਸ਼ਰੀਰ ਦਾ ਇੰਤਜ਼ਾਮ ਸਾਰਾ ਉਹਨੇ ਕੀਤਾ ਇਹ ਉਹਦੀ ਕਿਰਪਾ ਮੰਨੋ ਇਹਦੇ ਤੇ ਕਬਜ਼ੇ ਨਾ ਕਰੋ ਕਹਿਣ ਦਾ ਮਤਲਬ ਹੈ ਇਹਦੇ ਚ ਨਾ ਖੋਜਿਓ ਏਕ ਮਨ ਔਰ ਚਿੱਤ ਦਾ ਏਕ ਹੋਣਾ ਇਹਦੇ ਵਾਸਤੇ ਤੁਹਾਨੂੰ ਪਹਿਲਾਂ ਹੀ ਸਰੀਰ ਦਿੱਤਾ ਉਹਦਾ ਭੋਜਨ ਦਿੱਤਾ ਤੁਸੀਂ ਸਿਰਫ ਮਨ ਨੂੰ ਚਿੱਤ ਨਾਲ ਜੋੜਨਾ ਹੈ ਜੀ ਹਾਂ ਇਹ ਕੰਮ ਤੁਸੀਂ ਤੁਸੀਂ ਕਰਨਾ ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ ਬਿਲਕੁਲ ਮੂਸਣ ਦਾ ਭਾਵ ਹੈ ਇੱਥੇ ਮੁਸਿਆ ਹੋਇਆ ਮਨ ਹੈ ਜੀ ਮੋਹ ਗਲੋਰੀ ਲਾਇਆ ਜਿਹਨੂੰ ਮੋਹ ਦੀ ਡੰਗੀ ਲੱਗੀ ਕੋਈ ਵਿਅਕਤੀ ਨਹੀਂ ਹੈ ਪਤਾ ਮਨ ਮੁਸਿਆ ਹੋਇਆ ਤਾਂ ਮੁਸਿਆ ਨਹੀਂ ਹੋਇਆ ਬਸ ਮੁਸਿਆ ਹੋਇਆ ਠੱਗਿਆ ਹੋਇਆ ਠੱਗਿਆ ਮਾਇਆ ਦਾ ਠੱਗਿਆ ਹੋਇਆ ਮਨ ਮੁਸਿਆ ਮੂਸਣ ਹੈ ਜੀ ਮੁਸਿਆ ਹੋਇਆ ਮੁਸੀ ਮੁਸੀ ਰੋਵੇ ਕਬੀਰ ਕੀ ਮਾਈ ਉਹ ਜਾਂ ਕਬੀਰ ਮਾਲਾ ਫੇਰਦਾ ਠੱਗਿਆ ਠਗੋਰੀ ਚ ਗਈ ਸੀ ਮਤ ਉਹਨੂੰ ਮੁਸੀ ਹੋਈ ਕਹਿੰਦੇ ਨੇ ਉਹ ਉੱਥੇ ਕਿਹਾ ਨਹੀਂ ਹੋਇਆ ਰੇਮਨ ਮਨ ਚ ਬਿਲਾ ਮੈਂ ਗਲਬਤ ਕਰਮ ਕਰਤਬੋ ਮੁਗਨਾ ਪੂਰੀ ਦੇ ਕੰਮ ਕਰਦਾ ਉੱਥੇ ਮੂਸ ਕਹਿੰਦਾ ਤੇ ਮੂਸਨ ਕਹਿੰਦਾ ਕੁਝ ਵੀ ਪੰਜਵੇਂ ਪਾਸ਼ਾ ਦੇ ਸਵਈਆ ਹਾਂਜੀ ਸਵਈਆ ਮਹੱਲਾ ਪੰਜਵੇਂ ਕਿ ਚਾਹੁੰਦਾ ਜੀ ਰੇਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ ਸਪਤ ਢੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮ ਕੁਗਨਾ ਹਾਂ ਠੀਕ ਹੈ ਵੀ ਮੂਸ ਮਨ ਨੂੰ ਇਹ ਕਿਹਾ ਹੋਇਆ ਜਿਹੜਾ ਠੱਗੀ ਚ ਆ ਗਿਆ ਉਸੇ ਉਹਨੂੰ ਮੂਸਨ ਕਹਿਤਾ ਠੀਕ ਹੈ ਜੀ ਇੱਥੇ ਤੀਸਰੇ ਜੋ ਬੋਲੇ ਦੀ ਸਮਾਪਤੀ ਹੈ ਜੀ ਹਾਂਜੀ ਹਾਂ